ਹੁਕਮ ਹੋਇਆ ਕਿ ਮੈਂ ਇੱਕ ਇਹੋ ਜਿਹੇ ਵਿਅਕਤੀ ਦੀ ਨਜ਼ਮ ਕਹਾ ਜਿਸ ਨੂੰ ਇੱਕ ਸੰਤ ਤੋਂ ਸਿਪਾਹੀ ਬਣਾਇਆ ਗਿਆ ਨਜ਼ਮ ਛੋਟੀ ਜਿਹੀ ਆ ਵੈਸੇ ਤੁਸੀਂ ਚੌਂਕੜੇ ਮਾਰ ਕੇ ਬਹਿ ਜਾਓ ਮੈਂ ਛੇਦੀ ਨਾ ਮਕਾ ਲੈਣੀ 32 33 ਸਫੇ ਦੀ ਨਜ਼ਮ ਆ ਪਤਾ ਹੀ ਨਹੀਂ ਲੱਗਣਾ ਕਦੋਂ ਮੁੱਕ ਗਈ ਉਹ ਕਈ ਵਾਰੀ ਤੁਸੀਂ ਮੇਰੇ ਤੋਂ ਗਾਂ ਲੰਘ ਰਿਹਾ ਕਰਨਾ ਮੈਂ ਪਿੱਛੇ ਰਹਿ ਜਾਇਆ ਕਰਨਾ ਮੇਰੇ ਸਨਮਾਨੇ ਵਰ ਬਜ਼ੁਰਗ ਸ਼ਾਇਰ ਜਿਨ੍ਹਾਂ ਨੂੰ ਤੁਸੀਂ ਸਾਰਿਆਂ ਤੋਂ ਪਹਿਲਾਂ ਸੁਣਿਆ ਮੇਰੀ ਮੁਰਾਦ ਰੋਸ਼ਨ ਜੀ ਤੋਂ ਹੈ ਬਹੁਤ ਹੀ ਜੋਸ਼ੀਲੇ ਸ਼ਾਇਰ ਹਨ ਇੱਕ ਚੀਜ਼ ਤੁਹਾਨੂੰ ਸ਼ਾਇਦ ਉਹਨਾਂ ਬਾਰੇ ਪਤਾ ਨਹੀਂ ਮੈਂ ਨਿੱਕੀ ਜੀ ਗੱਲ ਕਰਕੇ ਨਜ਼ਮ ਸ਼ੁਰੂ ਕਰ ਦੇਣੀ ਆ ਜਿੱਥੇ ਉਹ ਇੰਨਾ ਪਿਆਰਾ ਲਿਖਦੇ ਆ ਸਾਡੇ ਪੰਜਾਬ ਦੇ ਸਰਦਾਰ ਸੂਬਾ ਸਿੰਘ ਜੀ ਆਰਟਿਸਟ ਤੋਂ ਬਾਅਦ ਅਗਰ ਕੋਈ ਮਹਾਨ ਕਲਾਕਾਰ ਕੋਈ ਮਸਵਰ ਤਸਵੀਰਾਂ ਬਣਾਉਣ ਵਾਲੇ ਹਨ ਹਰਮੰਦਰ ਸਾਹਿਬ 'ਚ ਹੋਰ ਕਈ ਥਾਈਂ ਉਹਨਾਂ ਦੀਆਂ ਬਣੀਆਂ ਹੋਈਆਂ ਹੱਥਾਂ ਦੀਆਂ ਤਸਵੀਰਾਂ ਅੱਜ ਵੀ ਇੱਥੇ ਲਿਆਏ ਹਨ ਦੋ ਬਹੁਤ ਕਮਾਲ ਦੀਆਂ ਬੰਦਾ ਹੈਰਾਨ ਰਹਿ ਜਾਂਦਾ ਤੇ ਇੰਨੇ ਕੋਮਲ ਭਾਵ ਰੱਖਣ ਵਾਲੇ ਇੰਨੀ ਕੋਮਲ ਕਲਾ ਦੇ ਮਾਲਕ ਕਈ ਵਾਰੀ ਉਹ ਪਤਾ ਨਹੀਂ ਕੋਮਲ ਹੁੰਦੇ ਹੋਇਆ ਗੁੱਸੇ ਜਾ ਜਾਂਦੇ ਮੇਰੇ ਨਾਲ ਗੁੱਸੇ ਹੋ ਜਾਂਦੇ ਅੱਜ ਥੋੜੇ ਜੇ ਹੋਏ ਆ ਮਨਾ ਲਾਂਗੇ ਕੋਈ ਨਹੀਂ ਮੈਂ ਜਲੇਬੀਆਂ ਖਾਵਾਂਗਾ ਮਿੱਠੇ ਉਹਨੂੰ ਦੇਸੀ ਘਿਓ ਦੀਆਂ ਤੋਂ ਮੈਂ ਨਜ਼ਮ ਕਹਾ ਗੁਰੂ ਮਹਾਰਾਜ ਦਸਮ ਪਾਤਸ਼ਾਹ ਗੋਦਾਵਰੀ ਦੇ ਕੰਢੇ ਤੇ ਜਾਂਦੇ ਹਨ ਇੱਕ ਉੱਥੇ ਡੇਰਾ ਹੈ ਤੋਂ ਉਸ ਡੇਰੇ ਦਾ ਵਰਣਨ ਹੈ ਬਸ ਇੰਨੀ ਗੱਲ ਹੈ ਡੇਰਾ ਕਿੱਦਾਂ ਦਾ ਦ੍ਰਿਸ਼ ਵਰਣਨ ਹੈ ਵੱਲੋਂ ਨਿਸ਼ਾਨ ਦੇ ਵਿੱਚ ਕਵਤਾ ਸ਼ੁਰੂ ਹੁੰਦੀ ਹੈ ਯਾਨੀ ਪਹਿਲੇ ਮਿਸਰੇ ਦੇ ਜਿਹੜੇ ਉਹਦਾ ਮਿਸਰੇ ਦਾ ਅਖੀਰਲਾ ਜਿਹੜਾ ਸ਼ਬਦ ਹੋਊਗਾ ਉਹ ਤੋਂ ਅਗਲੇ ਮਿਸਰੇ 'ਚ ਪਹਿਲੋਂ ਆਊਗਾ ਜਿਹੜਾ ਉਹਦਾ ਅਖੀਰ ਦਾ ਸ਼ਬਦ ਹੋਊਗਾ ਉਹ ਤੋਂ ਅਗਲੇ ਮਿਸਰੇ 'ਚ ਪਹਿਲੋਂ ਆਊਗਾ ਚੰਦ ਇੱਕ ਸ਼ੇਰ ਇਸ ਟਾਈਪ ਦੇ ਹਨ ਤੋਂ ਮੈਂ ਨਜ਼ਮ ਸ਼ੁਰੂ ਕਰਾਂ ਦ੍ਰਿਸ਼ ਵਰਣਨ ਹੈ ਤੁਹਾਡੇ ਸਾਹਮਣੇ ਡਰਾਮਾ ਜਿਹਾ ਹੋਣਾ ਪਿਕਟੋਰੀਅਲ ਬਿਊਟੀ ਤੁਸੀਂ ਇਹਦੇ ਵਿੱਚੋਂ ਦੇਖਣੀ ਹੈ ਰੁੱਤ ਬਰਸਾਤ ਦੀ ਬੜੀ ਸੌਖੀ ਜੀ ਨਜ਼ਮ ਰੁੱਤ ਬਰਸਾਤ ਦੀ ਤੇ ਨਦੀ ਦਾ ਕਿਨਾਰਾ ਹੈ ਰੁੱਤ ਬਰਸਾਤ ਦੀ ਤੇ ਨਦੀ ਦਾ ਕਿਨਾਰਾ ਹੈ ਪਈ ਨਦੀ ਦੇ ਕਿਨਾਰੇ ਤੇ ਸੁਹਾਵਣਾ ਨਜ਼ਾਰਾ ਹੈ ਨਦੀ ਦੇ ਕਿਨਾਰੇ ਤੇ ਸੁਹਾਵਣਾ ਨਜ਼ਾਰਾ ਹੈ ਪਈ ਸੋਹਣਾ ਹੈ ਨਜ਼ਾਰਾ ਜਿੱਥੇ ਬਿਰਛਾਂ ਦੀ ਛਾਂ ਹੈ ਬਿਰਛਾਂ ਦੀ ਛਾਵੇਂ ਰਮਣੀਕ ਜਿਹੀ ਥਾਂ ਤੇ ਥਾਂ ਰਮਣੀਕ ਜਿਹਦਾ ਵਲਿਆ ਚੁਫੇਰਾ ਏ ਵਲੇ ਹੋਏ ਚੁਫੇਰੇ ਵਿੱਚ ਲਾਇਆ ਕਿਸੇ ਕਹਿਣਾ ਪੈਣਾ ਰੁੱਤ ਬਰਸਾਤ ਦੀ ਤੇ ਨਦੀ ਦਾ ਕਿਨਾਰਾ ਹੈ ਤੇ ਨਦੀ ਦੇ ਕਿਨਾਰੇ ਤੇ ਸੁਹਾਵਣਾ ਨਜ਼ਾਰਾ ਹੈ ਤੇ ਸੋਹਣਾ ਹੈ ਨਜ਼ਾਰਾ ਜਿੱਥੇ ਬਿਰਛਾਂ ਦੀ ਛਾਂ ਹੈ ਬਿਰਛਾਂ ਦੀ ਛਾਵੇਂ ਰਮਣੀਕ ਜਿਹੀ ਥਾਂ ਹੈ ਥਾਂ ਰਮਣੀਕ ਜਿਹਦਾ ਵਲਿਆ ਚੁਫੇਰਾ ਹੈ ਵਲੇ ਹੋਏ ਚੁਫੇਰੇ ਵਿੱਚ ਲਾਇਆ ਕਿਸੇ ਡੇਰਾ ਹੈ ਤੇ ਡੇਰੇ ਵਿੱਚ ਰਹਿੰਦਾ ਇੱਕ ਸਾਧੂਆਂ ਦਾ ਟਾਣਾ ਹੈ ਕੋਈ ਵਿੱਚੋਂ ਭਿੰਗਾ ਹੈ ਤੇ ਕੋਈ ਵਿੱਚੋਂ ਕਾਣਾ ਡੇਰੇ ਵਿੱਚ ਰਹਿੰਦਾ ਇੱਕ ਸਾਧੂਆਂ ਦਾ ਟਾਣਾ ਹੈ ਕੋਈ ਵਿੱਚੋਂ ਭੈਂਗਾ ਹੈ ਤੇ ਕੋਈ ਵਿੱਚੋਂ ਕਾਣਾ ਹੈ ਕਿਸੇ ਤੇੜ ਧੋਤੀ ਹੈ ਤੇ ਕਿਸੇ ਦੇ ਲੰਗੋਟੀ ਹੈ ਕਿਸੇ ਟੇਂਡੇ ਆਪਣੀ ਕਰੇਲੇ ਵਾਂਗੂ ਕੋਟੀ ਕਿਸੇ ਟੇਂਡੇ ਆਪਣੀ ਕਰੇਲੇ ਵਾਂਗੂ ਕੋਟੀ ਵੀ ਸੋਹਣੇ ਸੋਹਣੇ ਫੁੱਲਾਂ ਨਾਲ ਥਾਂ ਸਾਰੀ ਭਰੀ ਆ ਫੁੱਲਾਂ ਦੇ ਵਿਚਾਲੇ ਇੱਕ ਬਣੀ 12 ਦਰੀ ਸੋਹਣੇ ਸੋਹਣੇ ਫੁੱਲਾਂ ਨਾਲ ਥਾਂ ਸਾਰੀ ਭਰੀ ਆ ਫੁੱਲਾਂ ਦੇ ਵਿਚਾਲੇ ਇੱਕ ਬਣੀ 12 ਦਰੀ ਆ ਜਿਸ ਦੀਆਂ ਕੰਧਾਂ ਦਾ ਗੁਲਾਬੀ ਜਿਹਾ ਰੰਗ ਹੋਇਆ 12 ਦਰੀ ਵਿੱਚ ਇੱਕ ਵਿਸ਼ਿਆ ਪਲੰਗ ਹੋਇਆ ਭਈ ਡੇਰੇ ਵਿੱਚ ਬੀਜੇ ਹੋਏ ਤਾਂ ਤੇ ਕਰੇਲੇ ਆ ਅੰਬ ਅਮਰੂਦ ਨਾਲੇ ਜਾਮਣਾ ਤੇ ਕੇਲੇ ਆ ਭਈ ਰੁੱਖਾਂ ਨਾਲ ਵੱਜੇ ਹੋਏ ਬੱਕਰੀ ਤੇ ਆ ਰੁੱਖਾਂ ਨਾਲ ਵੱਜੇ ਹੋਏ ਬੱਕਰੀ ਤੇ ਛੇਲੇ ਆ ਭਈ ਚੰਗਾ ਗੁਰੂ ਹੋਣਾ ਜਿਹਦੇ 25 26 ਕੁਝ ਸਾਲ ਭੰਗ ਦੇ ਪਕੌੜੇ ਤਲੀ ਜਾਂਦੇ ਆ ਤੇ ਪਿੰਡਾਂ ਤੇ ਬਾਕੀ ਦੇ ਸੁਆਹ ਮਲੀ ਜਾਂਦੇ ਸੁਆਹ ਮਲੀ ਜਾਂਦੇ ਆ ਅਚਨ ਚੇਤ ਡੇਰੇ ਵਿੱਚ ਰੌਲਾ ਜਿਹਾ ਪੈ ਗਿਆ ਹਰ ਇੱਕ ਸਾਲ ਹੱਕਾ ਬੱਕਾ ਜਿਹਾ ਰਹਿ ਗਿਆ ਉਹ ਵੇਖਦੇ ਕੀ ਗੇਟ ਲਾਗੇ ਬੰਦੇ ਕੁਝ ਖੜੇ ਆ ਸਾਰਿਆਂ ਦੇ ਸਾਰੇ ਬੰਦੇ ਘੋੜਿਆਂ ਤੇ ਆ ਚੜੇ ਆ ਉਹ ਸਤਨਾਮ ਵਾਹਿਗੁਰੂ ਮੂੰਹਾਂ ਚੋਂ ਅਲਾਪਦੇ ਉਹ ਰਾਹੀ ਜਿਹੇ ਜਾਪਦੇ ਸਿਪਾਹੀ ਜਿਹੇ ਜਾਪਦੇ ਰਾਹੀ ਜਿਹੇ ਜਾਪਦੇ ਸਿਪਾਹੀ ਜਿਹੇ ਜਾਪਦੇ ਬਈ ਅੱਗੇ ਅੱਗੇ ਸਾਰਿਆਂ ਦੇ ਇੱਕ ਜਥੇਦਾਰ ਵਾ ਸੋਹਣਾ ਦਸਤਾਰਾਂ ਨਾਲੇ ਘੋੜੇ ਤੇ ਸਵਾਰ ਇਸ ਤਰ੍ਹਾਂ ਜਥੇਦਾਰ ਸਾਰਿਆਂ 'ਚ ਸੱਜਦਾ ਹੋਏ 14ਵੀਂ ਦਾ ਚੰਨ ਜਿਵੇਂ ਤਾਰਿਆਂ 'ਚ ਸੱਜਦਾ ਇਸ ਤਰ੍ਹਾਂ ਦਸ਼ਮੇਸ਼ ਸਾਰਿਆਂ 'ਚ ਸੱਜਦਾ 14ਵੀਂ ਦਾ ਚੰਨ ਜਿਵੇਂ ਤਾਰਿਆਂ 'ਚ ਸੱਜਦਾ ਮੈਂ ਕੋਈ ਤਸ਼ਬੀਹਾਂ ਦਿੱਤੀਆਂ ਮੁਲਾਜ਼ਾ ਫਰਮਾਣਾ ਉਹ ਜਾਪਦਾ ਜਲਾਲ ਤੋਂ ਜਸ਼ੋਦਰਾ ਦਾ ਸ਼ਾਮ ਹੈ ਪਰ ਤੀਰ ਉਹਦੇ ਦੱਸਦੇ ਅਯੁੱਧਿਆ ਦਾ ਰਾਮ ਜਾਪਦਾ ਜਲਾਲ ਤੋਂ ਜਿਸ਼ੋਧਰਾ ਦਾ ਸ਼ਾਮ ਹੈ ਤੀਰੋ ਦੇ ਦੱਸਦੇ ਅਯੁੱਧਿਆ ਦਾ ਰਾਮ ਹੈ ਮੁਖੜਾ ਨੂੰ ਨਹੀਂ ਉਹਦੇ ਨੈਣਾ ਚ ਖੁਮਾਰੀ ਇਹ ਗਿਆ ਜੀ ਚੋਂ ਆਈ ਜਾਪੇ ਬੁੱਧ ਦੀ ਸਵਾਰੀ ਗਿਆ ਜੀ ਚੋਂ ਆਈ ਜਾਪੇ ਬੁੱਧ ਦੀ ਸਵਾਰੀ ਇਹ ਉਹ ਦਿਸੇ ਕਿਰਪਾਨ ਤੋਂ ਇਹ ਕ੍ਰਾਂਤੀ ਦਾ ਰੂਪ ਹੈ ਪਰ ਮਾਲਾ ਉਹਦੀ ਆਖਦੀ ਇਹ ਸ਼ਾਂਤੀ ਸਰੂਪ ਹੈ ਜਿਸੇ ਕਿਰਪਾਂਤੋ ਕ੍ਰਾਂਤੀ ਦਾ ਰੂਪ ਹੈ ਮਾਲਾ ਉਹਦੀ ਆਖ ਦੀ ਇਹ ਸ਼ਾਂਤੀ ਸਰੂਪ ਹੈ ਚਿਹਰੇ ਤੇ ਜਲਾਲ ਕੋਈ ਜਾਪਦਾ ਨਰੇਸ਼ਵਾ ਖੁੱਲਾ ਰਿਹਾ ਬਾਰਾ ਜਾਪੇ ਕੋਈ ਦਰਵੇਸ਼ਵਾ ਗਿੱਦੜਾਂ ਦੇ ਵਾਂਗ ਸਭ ਸਾਧ ਕਬਰਾ ਗਏ ਤੇ ਮੋਰ ਦੇ ਜੁਕਾਰੇ ਸਿੰਘ ਡੇਰੇ ਵਿੱਚ ਗੋਗਲਾ ਚ ਪਾਈਆਂ ਜਿਨਾ 40 40 ਰੋਟੀਆਂ ਸਾਧਾਂ ਦੀਆਂ ਹੋਈ ਜਾਣ ਢਿੱਲੀਆਂ ਲੰਗੋਟੀਆਂ ਵੱਡਾ ਸਾਰਾ ਚੇਲਾ ਇੱਕ ਹੌਸਲੇ ਨੂੰ ਧਾਰ ਕੇ ਉਹ ਕੌੜਾ ਜਿਹਾ ਬੋਲਿਆ ਖੰਗੂੜਾ ਜਿਹਾ ਮਾਰ ਕੇ ਉਹ ਤੌੜੀ ਵਾਂਗੂ ਟੈਂਡ ਉਹਦਾ ਬੋਰੇ ਵਾਂਗੂ ਤੌੜੀ ਵਾਂਗੂ ਟੈਂਡ ਉਹਦਾ ਬੋਰੇ ਪੇੜ ਵਾਵੇ ਕੱਲੇ ਉਹਦੇ ਢਿੱਡ ਦਾ 84 ਕਿਲੋ weight ਵਾ ਕੱਲੇ ਉਹਦੇ ਢਿੱਡ ਦਾ 84 ਕਿਲੋ weight ਵਾ ਕਹਿਣ ਲੱਗਾ ਤੁਸੀਂ ਕਿਸੇ ਫੌਜ ਦੇ ਸਿਪਾਹੀ ਹੋ ਸਾਧ ਗੁੱਸੇ 'ਚ ਆ ਗਿਆ ਕਹਿਣ ਲੱਗਾ ਤੁਸੀਂ ਕਿਸੇ ਫੌਜ ਦੇ ਸਿਪਾਹੀ ਹੋ ਜਾਪਦਾ ਹੈ ਜਿਵੇਂ ਕਿਤੇ ਰਾਹ ਭੁੱਲੇ ਰਾਈ ਹੋ ਵੇਲੀ ਨਹੀਂ ਗਈ ਹੈਗੀ ਇੱਥੇ ਸਾਧਾਂ ਦਾ ਬਸੇਰਾ ਹੈ ਚੰਗੀ ਤਰ੍ਹਾਂ ਵੇਖੋ ਇਹ ਬਰਾਗੀਆਂ ਦਾ ਡੇਰਾ ਹੈ ਹੈ ਜਾਂਦੇ ਹੋ ਕਿ ਹੋਰ ਤਰ੍ਹਾਂ ਡੇਰੇ ਵਿੱਚੋਂ ਜਾਓਗੇ ਆ ਗਿਆ ਜੇ ਮਾਵੇ ਦਾਸ ਖੰਭ ਠਪੋਏ ਆ ਮਾਰਦੇ ਜੁਕਾਏ ਜਿਹੜੇ ਬਗ ਬਗ ਗੱਜਦੇ ਮਾਵੇ ਦਾਸ ਆਇਆ ਜਦੋਂ ਵੇਖੇ ਭੱਜਦੇ ਤੇ ਅੱਗਿਓਂ ਮਖੌਲ ਨਾਲ ਸਿੰਘ ਇੱਕ ਬੋਲਿਆ ਉਹ ਤੂੰ ਔਖਾ ਕਾਨੂੰ ਹੋਈ ਜਾਣਾ ਰੱਬ ਦੇ ਪੜੋਲਿਆ ਅੱਗਿਓਂ ਮਖੌਲ ਨਾਲ ਸਿੰਘ ਇੱਕ ਬੋਲਿਆ ਤੂੰ ਤੰਗ ਕਾਨੂੰ ਹੋਈ ਜਾਣਾ ਰੱਬ ਦੇ ਪੜੋਲਿਆ ਸਾਡਾ ਨੁਕਸਾਨ ਜਿਹੜਾ ਹੁੰਦਾ ਆ ਤੂੰ ਹੋਣ ਦੇ ਪਰ ਅਜਰਾ ਹੋ ਜਾ ਸਾਨੂੰ ਛਾਵੇਂ ਤੇ ਖਲਾਉਣ ਦੇ